ਉਹ ਸਾਡੀ ਵੇਖ ਕੇ ਮਰੁੱਤੀ ਸਾਨੂੰ ਛੱਡ ਗਈ ਸ਼ੁਰੂਤੀ ਸਾਡੀ ਪਹਿਲੀ ਮੁਲਾਕਾਤ ਵਿੱਚ ਯਾਰ ਯਾਰੋ ਟੁੱਟੀ ਉਹ ਸਾਡੀ ਵੇਖ ਕੇ ਮਰੁੱਤੀ ਸਾਨੂੰ ਛੱਡ ਗਈ ਸ਼ੁਰੂਤੀ ਸਾਡੀ ਪਹਿਲੀ ਮੁਲਾਕਾਤ ਵਿੱਚ ਯਾਰ ਯਾਰੋ ਟੁੱਟੀ ਫੇਰ ਪੈਕ ਦਾ ਬਣਾਇਆ ਸੀ ਮਾਹੌਲ ਯਾਰ ਨੇ ਪੈਕ ਦਾ ਬਣਾਇਆ ਸੀ ਮਾਹੌਲ ਯਾਰ ਨੇ ਦੁੱਖ ਲੱਗਿਆ ਤੇ ਡੱਟ ਦਿੱਤੇ ਖੋਲ ਮਿੱਤਰੋ ਹੋ ਗਈ ਤੁਹਾਡੇ ਬਾਈ ਨਾ ਕਲੋਲ ਮਿੱਤਰੋ ਨਹੀਂ ਆ ਗਈ ਹੀਟਰ ਵਿੱਚ ਸਾਡੀ ਹਲ ਕੋਲ ਮਿੱਤਰੋ ਕਨੋਲ ਮਿੱਤਰੋ ਨਹੀਂ ਆ ਗਈ ਮੀਟਰ 'ਚ ਸਾਡੀ ਵਾਲੇ ਕੋਲ ਮਿੱਤਰੋ ਹੋ ਗਈ ਤੁਹਾਡੇ ਬਾਈ ਨਾ ਕਨੋਲ ਮਿੱਤਰੋ ਨਹੀਂ ਆ ਗਈ ਮੀਟਰ 'ਚ ਸਾਡੀ ਵਾਲੇ ਕੋਲ ਮਿੱਤਰੋ ਟੱਕਰ ਗਈ ਉੱਥੇ ਮੈਨੂੰ ਨਾਭੇ ਵਾਲੀ ਆਰਤੀ 12 ਵਜੇ ਆਰਤੀ ਸੀ ਵੱਡੇ ਵਾਲੀ ਪਾਰਟੀ ਟੱਕਰ ਗਈ ਉੱਥੇ ਆਈ ਲਵ ਯੂ ਦਿੱਤਾ ਸੀ ਉਹਨੂੰ ਬੋਲ ਯਾਰ ਨੇ ਲਵ ਯੂ ਦਿੱਤਾ ਸੀ ਉਹਨੂੰ ਬੋਲ ਯਾਰ ਨੇ ਉਹਦੀ ਡਰੈਸ ਤੇ ਸੀ ਬੈਗ ਦਿੱਤਾ ਢੋਲ ਮਿੱਤਰੋ ਹੋ ਗਈ ਤੁਹਾਡੇ ਬਾਈ ਨਾ ਕਲੋਲ ਮਿੱਤਰੋ ਨਹੀਂ ਆ ਗਈ ਮੀਟਰ ਵਿੱਚ ਸਾਡੀ ਵਾਲੇ ਕੋਲ ਮਿੱਤਰੋ ਹੋ ਗਈ ਤੁਹਾਡੇ ਬਾਈ ਨਾ ਕਲੋਲ ਮਿੱਤਰੋ ਨਹੀਂ ਆ ਗਈ ਮੀਟਰ ਵਿੱਚ ਸਾਡੀ ਸਿਗਨਲ ਤੋੜਦੇ ਰਹੇ ਵੇਖ ਮਾਮਿਆਂ ਨੂੰ ਅਸੀਂ ਗੱਡੀ ਮੋੜਦੇ ਰਹੇ ਤੇਰੇ ਰਾਤ ਤੱਕ ਸਿਗਨਲ ਤੋੜਦੇ ਰਹੇ ਵੇਖ ਮਾਮਿਆਂ ਨੂੰ ਅਸੀਂ ਗੱਡੀ ਮੋੜਦੇ ਰਹੇ ਉਹ ਤੇਲ ਮੁੱਕਿਆ ਤੇ ਪੈ ਗਏ ਸੀਨੇ ਹੌਲਿਆ ਤੇ ਮੁੱਕਿਆ ਤੇ ਪੈ ਗਏ ਸੀਨੇ ਹੌਲਿਆ ਤੇ ਪਤੇ ਪੈਸੇ ਵੀ ਨਹੀਂ ਸੀ ਮੇਰੇ ਕੋਲ ਮਿੱਤਰੋ ਹੋ ਗਈ ਤੁਹਾਡੇ ਬਾਈ ਨਾ ਕਨੋਲ ਮਿੱਤਰੋ ਨਹੀਂ ਆ ਗਈ ਮੀਟਰ 'ਚ ਸਾਡੀ ਹਲ ਕੋਲ ਮਿੱਤਰੋ ਹੋ ਗਈ ਤੁਹਾਡੇ ਬਾਈ ਨਾ ਕਨੋਲ ਮਿੱਤਰੋ ਨਹੀਂ ਆ ਗਈ ਮੀਟਰ 'ਚ ਸਾਡੀ ਹਲ ਕੋਲ ਮਿੱਤਰੋ ਕਮਰੇ 'ਚ ਸਾਡੀਆਂ ਕੋਲ ਮਿੱਤਰੋ ਪਾਣੀ ਨਹੀਂ ਵਗਾਰ ਹੁਣ ਕਦੇ ਕਿਸੇ ਯਾਰ ਨੂੰ ਦੂਰ ਰੱਖਣਾ ਐ ਅਸੀਂ ਏਕਣਾ ਦੇ ਪਿਆਰ ਨੂੰ ਪਾਣੀ ਨਹੀਂ ਵਗਾਰ ਹੁਣ ਕਦੇ ਕਿਸੇ ਯਾਰ ਨੂੰ ਦੂਰ ਰੱਖਣਾ ਐ ਅਸੀਂ ਏਕਣਾ ਦੇ ਉਹ ਦਾਰੂ ਲਾਉਣੀ ਨਹੀਂ ਦੇ ਕਦੇ ਕੋਲ ਯਾਰ ਨੇ ਲਾਉਣੀ ਨਹੀਂ ਦੇ ਕਦੇ ਕੋਲ ਯਾਰ ਨੇ ਮਨ ਜੀਵਨ ਨੂੰ ਦਿੱਤਾ ਮੈਂ ਬੋਲ ਮਿੱਤਰੋ ਹੋ ਗਈ ਛੋਟੇ ਬਾਈ ਨਾ ਕਲੋਲ ਮਿੱਤਰੋ ਨਹੀਂ ਆ ਗਈ ਮੀਟਰ 'ਚ ਸਾਡੀ ਹਲੇ ਕੋਲ ਮਿੱਤਰੋ ਹੋਰ ਫਿਰ ਕਿਵੇਂ ਰਹੀ ਰਾਤ ਬਰਥਡੇ ਵਾਲੀ ਪਾਰਟੀ ਪਾਰਟੀ ਹੋ ਗਈ ਤੁਹਾਡੇ ਬਾਈ ਨਾ ਕਲੋਲ ਵਿੱਚ ਕਲੋਨੀ ਆ ਗਈ ਨੀਂਦ ਵਿੱਚ ਸਾਡੀ